ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂਮ ਆਖੀ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਨਾਉ ਕਰਤਾ ਕਾਦਰ ਕਰੇ ਕਿਉ ਬੋਰ ਹੋਐ ਜੋਖੀ ਵਿਦੈ ਦੇ ਬੁਨਾਸ ਦੀ ਭੈਣ ਭਰਾਵ ਹੈ ਪਾਰੰਗਤ ਦਾਨ ਪੜੀ ਵਿਦੈ ਨਾਨਕ ਰਾਜ ਚਲਾਇਆ ਕੋਟ ਸਤਾਣੀ ਨੀਵ ਦੈ ਲਾਹਣੇ ਧਰਿਓਨ ਛਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦੈ ਮਾਤੀ ਗੁਰ ਆਤਮ ਦੇਵ ਦੀ ਖੜਕ ਜੋਰ ਪਰਾਕਵੇ ਜੀ ਅਦੈ ਗੁਰ ਚੇਲੇ ਰਹਾ ਰਾਸ ਕੀ ਨਾਨਕ ਸਲਾਮਤ ਥੀਵਦਾ ਸਹਿ ਟਿੱਕਾ ਦਿੱਤੋ ਸੁਜੀਵਦਾ ਲਾਹਣੇ ਦੀ ਫੇਰ ਆਈਐ ਨਾਨਕਾ ਦੋਹੀ ਖਟਿਐ ਜੋਤ ਯੋਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟਿਐ ਝੁੱਲੈ ਸੋ ਛਤ ਨਿਰੰਜਨੀ ਮਨ ਤਖਤ ਬੈਠਾ ਗੁਰ ਹਟਿਐ ਕਰਹਿ ਜ ਗੁਰ ਫਰਮਾਇਆ ਸਿਰ ਜੋਗ ਲੂਣੀ ਚਟਿਐ ਲੰਗਰ ਚੱਲਾ ਗੁਰ ਸ਼ਬਦ ਹਾਰੇ ਥੋਟ ਨਾ ਆਵੀ ਖੱਟੀਐ ਖਰਚੇ ਦਿੱਤ ਖਸਮ ਦੀ ਆਵ ਖਾਦੀ ਖੈਰ ਦਬਟੀਐ ਹੋਵੇ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟੀਐ ਸੱਚ ਜੇ ਗੁਰ ਫਰਮਾਇਆ ਕਿਉ ਏਦੂ ਬੋਲੋ ਹਟਿਆ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕੰਨ ਮਰੋਟੀਐ ਦਿਲ ਖੋਟਾ ਆਕੀ ਫਿਰਨ ਬਨ ਭਾਰ ਉਚਾਇਨ ਛੱਟੀਐ ਜਿਨ ਆਖੀ ਸੋਈ ਕਰੇ ਜਿਨ ਕੀਤੀ ਤਿਨੈ ਥਟਿਐ ਕੌਣ ਹਾਰੇ ਕਿਨੋ ਵਟਿਐ ਜਿਨ ਕੀਤੀ ਸੋ ਮੰਨਣਾ ਕੋ ਸਾਲ ਜਿਵਾਹੇ ਸਾਲੀ ਧਰਮ ਰਾਏ ਹੈ ਦੇਵਤਾ ਲੈ ਗੱਲਾ ਕਰੇ ਦਲਾਲੀ ਸਤਿਗੁਰ ਆਖੈ ਸੱਚਾ ਕਰੇ ਸਾ ਬਾਤ ਹੋਐ ਦਰਹਾਲੀ ਗੁਰ ਅੰਗਦ ਦੀ ਦੋਹੀ ਫਰੀ ਸਚ ਕਰਤਾ ਬੰਧ ਬਹਾਲੀ ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਸੈ ਡਾਲੀ ਦਰ ਸੇਵੇ ਉਮਤ ਖੜੀ ਮਸਕਲਾ ਹੋਏ ਜੰਗਾਲੀ ਦਾਰਿ ਦਰਵੇਸ਼ ਖਸਮਦਾ ਨਾਏ ਸੱਚੈ ਬਾਣੀ ਲਾਲੀ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਓ ਪਤਰਾਲੀ ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਕੇ ਹਾਲੀ ਗੁਰ ਸਿੱਖਾ ਕੇ ਮੁਖ ਉਜਲੇ ਮਨ ਮੁਖਤੀਏ ਪਰਾਲੀ ਭਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ ਮਾਤਾ ਖੀਵੀ ਸੋ ਸੋਏ ਜਿਨ ਗੋਏ ਉਠਾਲੀ ਹੋਰਿਓ ਗੰਗ ਬਹਾਈਐ ਦੁਨਿਆਈ ਆਖੈ ਕਿਉਂ ਨਾਰਕ ਈਸ਼ਰ ਜਗਨਾਥ ਉਜਹਦੀ ਵੈਣ ਵਿਰਕਿਓਨ ਮਾਧਾਣਾ ਪਰਬਤ ਕਰੇ ਨੇਤਰ ਬਾਸਕ ਸ਼ਬਦ ਰਿੜਕਿਓਨ ਚੌਧਾ ਰਤਨ ਨਿਕਾਲਿਓਨ ਕਰੇ ਆਵਾ ਗਉਣ ਚਿਲਕਿਓਨ ਕੁਦਰਤ ਇਹ ਵੇਖ ਲਿਆ ਉਹਨੇ ਜਿਹਨੇ ਐਵੜ ਪਿੱਡ ਠਣਕਿਓ ਹੁਣ ਲਹਣੇ ਧਰਿਓਨ ਛੱਤਰ ਸੇਰੇ ਅਸਮਾਨ ਕਿਹਾੜਾ ਛਕਿਓਨ ਜੋਤਿ ਸਮਾਣੀ ਜੋਤਿ ਮਾਹੇ ਆਪ ਆਪੈ ਸੇਤੀ ਮਿਕਿਓਨ ਸਿੱਖਾਂ ਪੁੱਤਰਾਂ ਘੋਖਿਕੈ ਸਭ ਉਮਦ ਵੇਖੋ ਜਿਕਿਓਨ ਜਾਂ ਸੁਧੋ ਸੋ ਤਾਂ ਲਹਣਾ ਟਿਕਿਓਨ ਫੇਰ ਵਸਾਇਆ ਫੇਰ ਆਣੇ ਸਤਿਗੁਰ ਦੂਰ ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ ਲਬ ਵਿਣਾਹੇ ਮਾਨ ਸਾਜੋ ਪਾਣੀ ਬੂਰ ਵਰਿਆ ਦਰਗਾ ਗੁਰੂ ਕੀ ਕੁਦਰਤੀ ਨੂਰ ਜਿਤ ਸੁਹਾਥ ਨਾ ਲੱਭਈ ਤੂੰ ਉਹ ਠਰੂਰ ਨੌ ਨਿਧ ਨਾਮ ਨਿਧਾਨ ਖੈ ਤੁਧ ਵਿੱਚ ਭਰਪੂਰ ਨਿੰਦਾ ਤੇਰੀ ਜੋ ਕਰੇ ਸੋ ਵੰਜੈ ਚੂਰ ਨੇੜਾ ਦਿਸੈ ਮਾਤ ਲੋਕ ਤੁਧ ਸੁਜੈ ਦੂਰ ਫੇਰ ਵਸਾਇਆ ਫੇਰ ਸਤਿਗੁਰ ਸਤਿਗੁਰ ਖਾਡੂਰ ਸੋ ਟਿੱਕਾ ਸੋ ਬਹਿਣਾ ਸੋਈ ਦੀ ਮਾਨ ਪੀਉ ਦਾ ਦੇ ਜੇ ਵਿਹਾ ਪੋਤਾ ਪ੍ਰਵਾਨ ਜਿਨ ਬਾਸ ਕੋ ਨੇਤਰਾ ਘਤਿਆ ਕਰ ਨੇਹੀ ਤਾਣ ਜਿਨ ਸਮੁੰਦ ਵਿਰੋਲਿਆ ਕਰ ਮੇਰ ਮਾਧਾਨ ਚੌਧਾ ਰਤਨ ਨਿਕਾਲਿਆ ਨੂੰ ਕੀ ਤੋ ਗੁਣ ਨਾਣ ਘੋੜਾ ਕੀਤੋ ਸਾਜਦਾ ਜਤ ਕੀਓ ਪਲਾਣ ਤਣਕ ਚੜਾਇਓ ਸਤ ਦਾ ਜਸ ਹੰਦਾ ਬਾਣ ਕਾਲੀ ਵਿੱਚ ਤੂ ਅੰਧਾਰ ਸਾ ਚੜਿਆ ਰਹਿ ਭਾਣ ਸਤਹੁ ਖੇਜ ਮਾਇਓ ਸਤਹੁ ਛਾਵਾਣ ਨੇਤਰ ਸੋਈ ਤੇਰੀ ਐ ਘਿਓ ਮੈਂ ਦਾ ਖਾਣ ਚਾਰੇ ਕੁੰਡਾ ਸੁਦਿਓਸ ਮਨ ਮਹਿ ਸ਼ਬਦ ਪਰਵਾਣ ਆਵਾ ਗਉਣ ਨਿਵਾਰਿਓ ਕਰ ਨਦਰ ਨੀਸਾਨ ਤਰਿਆ ਅਵਤਾਰ ਲੈ ਸੋ ਪੁਰਖ ਸੁਜਾਣ ਝਖੜ ਵਾਉ ਨਾ ਡੋਲੀ ਪਰਬਤ ਮੇਰਾਣ ਜਾਣੈ ਬਿਰਥਾ ਜੀ ਅਕੀ ਜਾਣੀ ਹੂ ਜਾਣ ਕਿਆ ਸਾਲਾਹੀ ਸੱਚੇ ਪਾਤਸ਼ਾਹ ਜਾਂ ਤੂੰ ਸੂਲ ਸੁਜਾਨ ਦਾਨ ਜੇ ਸਤਿਗੁਰ ਪਾਵਸੀ ਸੋ ਸੱਤੇ ਦਾਨ ਨਾਰਕ ਹੰਦਾ ਛਤਰ ਸਿਰ ਉਮਤ ਹੈਰਾਨ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪੀਉ ਦਾਦੇ ਜੇ ਵਿਹਾ ਪੋਤਰਾ ਪਰਵਾਣ ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਨੈ ਸੁਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਾਰਿ ਨਮਸਕਾਰਿਆ ਅਟਾਲੋ ਅਥਾਹੋ ਅਤੋਲ ਤੂ ਤੇਰਾ ਅੰਤ ਨ ਪਾਰਾ ਵਾਰਿਆ ਜਿਨਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ ਲਬ ਲੋਭ ਕਾਮ ਕ੍ਰੋਧ ਮੋਹ ਹਾਰ ਕੱਢੇ ਤੁ ਸਭ ਪਰਵਾਰਿਆ ਤਨ ਸੁ ਤੇਰਾ ਥਾਨ ਹੈ ਸਚ ਤੇਰਾ ਪੈਸਕਾਰਿਆ ਨਾਰਕ ਤੂ ਲਾਹਣਾ ਤੂ ਹੈ ਗੁਰ ਅਮਰੂ ਤੂ ਵਿਚਾਰਿਆ ਗੁਰ ਡਿਠਾ ਤਾ ਮਨ ਸਾਧਾਰਿਆ ਚਾਰੇ ਜਾਗੇ ਚੌਜੁਗੀ ਪੰਚਾਇਣ ਆਪੇ ਹੋਵਾ ਆਪੀ ਨੈ ਆਪ ਸਾਜਿਓਨ ਆਪੇ ਹੀ ਥਮ ਖਲੋਆ ਆਪੇ ਪੱਟੀ ਕਲਮ ਆਪੇ ਆਪ ਲਿਖਣ ਹਾਰਾ ਹੋਆ ਸਭ ਉਮਤ ਆਮਣ ਜਾਵਣੀ ਆਪੇ ਹੀ ਨਵਾ ਨਿਰੋਆ ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਆ ਚੰਦੋਆ ਉਗਵਣ ਹੋਤਾ ਆਥਵਣ ਹੋ ਚਹੁ ਚੱਕੀ ਕੀਨ ਲੋਆ ਜਿੰਨੀ ਗੁਰੂ ਨਾ ਸੇਵਿਓ ਮਨ ਮੁਖਾ ਪਿਆ ਮੋਆ ਦੂਣੀ ਚੌਣੀ ਕਰਾਮਾਤ ਸੱਚੇ ਕਾ ਸੱਚਾ ਢੋਆ ਚਾਰੇ ਜਾਗੇ ਚਹੁ ਜੁਗੀ ਪੰਚੈਣ ਆਪੇ ਹੋਆ